ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਹਾਂ ਲਾਲੋ ਕਹਿ ਜਾਂਦਾ ਲਾਲੋ ਕਿਹਨੂੰ ਕਹਿੰਦੇ ਨੇ ਲਾਲੋ ਕੌਣ ਹੁੰਦਾ ਹੈ ਨਾ ਮੈਲਾ ਨਾ ਉਹ ਮੈਲਾ ਨਾ ਉਹਦਾ ਮਨ ਮੈਲਾ ਨਾ ਧੁੰਦਲਾ ਨਾ ਉਹਦੇ ਅੰਦਰ ਭਰਮਾ ਨਾ ਭਗਵਾਨ ਨਾ ਰੰਗ ਭਗਵਾ ਪਾਇਆ ਹੋਇਆ ਉਹਨੇ ਦੋ ਟੁਕੜਿਆਂ 'ਚ ਨਹੀਂ ਹੈ ਨਾ ਭਗਵਾਨ ਨਾ ਕੱਚ ਨਾ ਵਿੱਚ ਕੱਚੀ ਗੱਲ ਕੋਈ ਕਰਦਾ ਹੈ ਮਾਇਆ ਦੀ ਕੋਈ ਗੱਲ ਨਹੀਂ ਹੈ ਮਾਇਆ ਧਾਰੀ ਨਹੀਂ ਹੈ ਮਾਇਆ ਦੀ ਭੁੱਖ ਨਹੀਂ ਹੈ ਮਾਇਆ ਦੀ ਇੱਛਾ ਨਹੀਂ ਹੈ ਨਾਨਕ ਲਾਲੋ ਲਾਲ ਹੈ ਇਹ ਲਾਲੋ ਤਾਂ ਲਾਲ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕੜੀ ਗਿਆਨ ਵੇ ਲਾਲੋ ਲਾਲੋ ਗੁਰਮੁਖ ਵਾਸਤੇ ਆਇਆ ਹੈ ਸ਼ਬਦ ਨਾਲੋ ਲਾਲ ਹੈ ਨਾਲੋ ਹੀ ਤਾਂ ਲਾਲ ਹੈ ਸੱਚੇ ਰਤਾ ਸੱਚ ਸੱਚ ਦਾ ਰੰਗ ਜਿਹਨੂੰ ਸੱਚੇ ਨੇ ਆਪ ਚਾੜਿਆ ਸੱਚੇ ਨੇ ਜਿਹਨੂੰ ਆਪਣੇ ਰੰਗ ਵਿੱਚ ਹੈ ਉਹ ਲਾਲੋ ਲਾਲ ਹੈ ਠੀਕ ਹੈ ਜੀ ਭਗਵੇਂ ਤੋਂ ਕੀ ਭਾਵ ਬਣਦਾ ਜੀ ਮੈਲਾ ਤਾਂ ਹੋ ਗਿਆ ਵੀ ਮੈਲਾ ਨਹੀਂ ਹੈ ਬਸ ਜਿਹੜਾ ਉਹਦਾ ਰੰਗ ਆਪਣਾ ਉਹ ਹੈ ਅੱਛਾ ਨਾ ਧੁੰਦਲਾ ਧੁੰਦਲੇ ਤੋਂ ਕੀ ਭਾਵ ਬਣਦਾ ਜੀ ਭਰਮ ਨਹੀਂ ਹੈ ਅੰਦਰ ਅੱਛਾ ਭਗਵਾਨ ਕੀ ਹੁੰਦਾ ਭਗਵੇਂ ਦੇ ਵਿੱਚ ਤਾਂ ਤੇੜ ਹੁੰਦੀ ਹੈ ਸਮਾਂ ਨਾ ਭਗਵਾ ਅੱਛਾ ਭਗਵੇਂ ਚ ਤੇੜ ਹੁੰਦੀ ਹੈ ਭਗਵਾ ਤੋਂ ਬਿਨਾ ਬਿਨਾ ਤੇੜ ਤੋਂ ਹੈ ਨਾ ਭਗਵਾ ਭਗਵਾ ਜਿਹੜੀ ਭਗਤੀ ਹੈ ਨਾ ਭਗਵੇਂ ਭੇਸ ਵਾਲੀ ਹਾਂਜੀ ਇਹ ਤਾਂ ਭਗਤੀ ਮਰਦਾਂ ਦੀ ਹੈ ਉਹ ਨਹੀਂ ਔਰਤਾਂ ਦੀ ਭਗਤੀ ਹੈ ਤਾਂ ਖੱਬਾ ਪੈਰ ਉੱਠਦਾ ਪਹਿਲਾਂ ਖੱਬੀਆਂ ਪ੍ਰਕਰਮਾਂ ਨੇ ਇਹਨਾਂ ਦੀਆਂ ਸਾਡੀਆਂ ਸਜੀਆਂ ਨੇ ਮਰਦਾਂ ਦੀ ਭਗਤੀ ਇਹ ਹੈ ਉਹ ਰੂਪ ਦੀ ਭਗਤੀ ਜਿੰਦੀ ਵੀ ਹੈ ਔਰਤ ਦੀ ਭਗਤੀ ਹੈ ਅੱਖਾਂ ਨਾਲ ਦੇਖਣ ਵਾਲੀ ਜਿਹੜੀ ਹੈ ਨਾ ਮੂਰਤੀ ਪੂਜਾ ਔਰਤ ਦੀ ਭਗਤੀ ਹੈ ਆਦਮੀ ਦੀ ਭਗਤੀ ਨਹੀਂ ਹੈ ਠੀਕ ਹੈ ਜੀ ਤੇ ਤਾਂ ਹੀ ਮੂਲ ਮੰਤਰ ਜਿਹੜਾ ਪਹਿਲਾਂ ਪੁਰਾਤਨ ਹੱਥ ਲਿਖਣਾ ਸੱਜੇ ਪਾਸੇ ਲਿਖਿਆ ਹੁੰਦਾ ਹੈ ਜੀ ਹਾਂ ਜੀ ਹਾਂ ਜੀ ਬੁੱਢਾ ਸੱਜੇ ਪਾਸੇ ਨਹੀਂ ਪੈਂਦਾ ਬੁੱਢਾ ਸੱਜੇ ਪਾਸੇ ਲੜਕੀ ਖੱਬੇ ਪਾਸੇ ਪੈਂਦੀ ਹੈ ਲਾਵਾਂ ਵੇਲੇ ਉਲਟ ਫੇਰ ਕਰ ਦਿੰਦੇ ਨੇ ਫਿਰ ਜਿੱਧਰ ਮੁੰਡਾ ਬੈਠਾ ਉਧਰ ਤੁਰਨਾ ਚਾਹੀਦਾ ਸੱਜੇ ਪਾਸੇ ਨੂੰ ਮੂਰੇ ਮੂਰੇ ਹੋ ਆਵੇ ਪੂਰਾ ਕਿਹੜਾ ਦੇ ਕੇ ਉੱਥੇ ਮੁੰਡਾ ਆ ਚੱਲਿਆ ਲੜਕੀ ਆਪਣੇ ਥੰਬੇ ਜਾਵੇ ਸੰਤਾਂ ਵਾਲੀ ਬਾਣੀ ਵੜਦੇ ਨੇ ਠਾਕ ਟਾਣੀਆਂ ਲਾਵਾਂ ਨੇ ਠੀਕ ਹੈ ਕਿਉਂਕਿ ਉਹ ਘੜੀ ਦੇ ਹਿਸਾਬ ਨਾਲ ਤੁਰਦੇ ਆ ਕਲੋਕ ਵਾਈਜ਼ ਉਹ ਨਿਹੰਗ ਸਿੰਘ ਤਾਂ ਹੀ ਲਾਵਾਂ ਦੁਨੀਆ ਲੈਂਦੇ ਨੇ ਪਹਿਲਾਂ ਤੇ ਹੀ ਗੁਰੂ ਘਰ ਨਿਹੰਗ ਸਿੰਘ ਪ੍ਰਕਰਮਾ ਸੱਜੇ ਤੋਂ ਲੈਂਦੇ ਨੇ ਇਹ ਖੱਬੇ ਤੋਂ ਲੈਂਦੇ ਨੇ ਸਾਧਾਂ ਨੇ ਸ਼ੁਰੂ ਕੀਤੀਆਂ ਨੇ ਗੁਰਦੁਆਰਿਆਂ ਚ ਪਤਰੀ ਸਿਖਾਣੀਆਂ ਸ਼ੁਰੂ ਕੀਤੀਆਂ ਨੇ ਤੇ ਡੋਗਰਿਆਂ ਨੇ ਸ਼ੁਰੂ ਕਰਾਈਆਂ ਨੇ ਠੀਕ ਹੈ ਨਿਹੰਗ ਸਿੰਘਾਂ ਦਾ ਜਿਹੜਾ ਪ੍ਰਚਲਿਤ ਰਿਵਾਜ ਹੈ ਉਹਦੇ ਚ ਉਹ ਆਪਣੇ ਖੱਬੇ ਪਾਸੇ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਖੱਬੇ ਪਾਸੇ ਸੱਜੇ ਪਾਸੇ ਤਲਵਾਰ ਹੋਊਗੀ ਤਾਂ ਹੀ ਰੱਖਿਆ ਕਰ ਸਕਦੇ ਆ ਅਸੀਂ ਪ੍ਰਕਾਰਮਾ ਕਰਦੀਆਂ ਨੇ ਗੇੜਾ ਕੱਟਣਾ ਦੁਸ਼ਮਣ ਨੂੰ ਨੇੜੇ ਨਹੀਂ ਆਉਣ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਸੱਜੇ ਤਲਵਾਰ ਨਹੀਂ ਹੈ ਹਾਂਜੀ ਤਲਵਾਰ ਬਾਹਰ ਨੂੰ ਚੱਲੂਗੀ ਬਾਹਰ ਨਹੀਂ ਆਉਣਾ ਖਤਰਾ ਪਹਿਰਾ ਕਰਨਾ ਸੀ ਪਹਿਰੇਦਾਰੀ ਆ ਤੇ ਲਾਲੋ ਕੋਈ ਭਾਈ ਲਾਲੋ ਦੀ ਗੱਲ ਨਹੀਂ ਹੋ ਰਹੀ ਗੁਰਮੁਖ ਨੂੰ ਕਿਹਾ ਹੈ ਜੀ ਗੁਰਮੁਖ ਹੁੰਦਾ ਹੀ ਲਾਲੋ ਆ ਉਹਦਾ ਵੀ ਨਾਂ ਸ਼ਾਦੂ ਲਾਲੋ ਰੱਖੇ ਹੋਵੇ ਗੁਰਮੁਖ ਨਾਂ ਕੁਝ ਹੋਰ ਹੋਵੇ ਲਾਲੋ ਦੀ ਉਪਾਧੀ ਦਿੱਤੀ ਹੋਵੇ ਗੁਰੂ ਸਾਹਿਬ ਨੇ ਉਹਨੂੰ ਠੀਕ ਹੈ ਜੀ ਐ ਮਰਦਾਨਾ ਵੀ ਗੁਰਮੁਖ ਨੂੰ ਇਹ ਕਹਿੰਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਹੱਲਾ ਤੀਜਾ ਸਹਿਜ ਬਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਫਿਰੰਗ ਬਨਸਪਤ ਹੁੰਦਾ ਰੁੱਖ ਫੁੱਲ ਫਲ ਭਵਰ ਵਸੈ ਭੈ ਖੰਡ ਇੱਕ ਦਰਖਤ ਬਣਿਆ ਹੈ ਜਿਹਨੂੰ ਕਲਪ ਵ੍ਰਿਕਸ਼ ਵੀ ਕਹਿੰਦੇ ਨੇ ਉਹ ਉਹਨਾਂ ਦਾ ਹੋਰ ਹੈ ਸਾਡਾ ਹੋਰ ਹੈ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਉਹ ਹੈ ਸਹਿਜ ਅਵਸਥਾ 'ਚ ਹੋ ਗਿਆ ਜਦ ਸੰਤੋਖ ਹੋ ਗਿਆ ਸਹਿਜ ਹੋ ਗਿਆ ਬਨਸਪਤ ਗਿਆ ਆ ਰੁਖ ਹੋ ਗਿਆ ਫੁੱਲ ਕਾਦੇ ਲੱਗੇ ਧਰਮ ਤੇ ਫੁੱਲ ਲੱਗੇ ਫਲ ਕਾਦਾ ਲੱਗਿਆ ਗਿਆਨ ਦਾ ਪਵਰ ਕੌਣ ਹੈ ਪਵਰ ਮਨ ਹੈ ਬਸੈ ਭੈ ਖੰਡ ਫੁੱਲ ਦੇ ਉੱਤੇ ਪਵਰ ਵਸਦਾ ਹੈ ਪਰ ਭੈ ਵਿੱਚ ਵਸਦਾ ਪਰਮੇਸ਼ਰ ਦੀ ਭੈ ਚ ਪਰਮੇਸ਼ਰ ਦੇ ਹੁਕਮ 'ਚ ਵਸਦਾ ਹਿਰਦਾ ਕਮਲ ਹੈ ਪ੍ਰਗਾਸਿਆ ਹੋਇਆ ਹੈ ਫੁੱਲ ਹਿਰਦੇ ਫੁੱਲ ਦੇ ਉੱਤੇ ਪਵਰ ਮਾਨ ਬਸਿਆ ਹੋਇਆ ਹੈ ਰਸ ਉਥੋਂ ਲੈ ਰਿਹਾ ਹੈ ਪਰ ਹੁਕਮ ਦੇ ਵਿੱਚ ਵੱਧਾ ਹੋਇਆ ਠੀਕ ਹੈ ਜੀ ਖੰਡ ਤੋਂ ਕੀ ਭਾਵ ਹੈ ਜੀ ਦਾਇਰੇ 'ਚ ਅੱਛਾ ਜੀ ਸੰਤੋਖ ਦਾ ਦਾਇਰਾ ਹੈ ਠੀਕ ਹੈ ਖੰਡਤ ਵਾਸਤੇ ਨਹੀਂ ਆਇਆ ਖੰਡ ਦਾਇਰੇ ਵਾਸਤੇ ਆਇਆ ਹੈ ਨਾ ਨਾ ਨਾ ਖੰਡੇ ਆਉਂਦਾ ਹੈ ਉਹ ਸੱਚਖੰਡ ਦਾ ਹਿੱਸਾ ਖੰਡੋ ਠੀਕ ਹੈ ਜੀ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਨਾਨਕ ਤਰਵਰ ਏਕ ਹੈ ਉਹ ਕਹਿੰਦੇ ਇੱਕੋ ਹੀ ਤਰਵਰ ਹੈ ਹੀ ਤਰਵਰ ਹੈ ਸਾਰਿਆਂ ਦੇ ਅੰਦਰ ਉਗਦਾ ਏਕੋ ਫੁੱਲ ਰੰਗ ਫੁੱਲ ਵੀ ਇੱਕ ਹੈ ਰੰਗ ਵੀ ਇੱਕ ਹੈ ਰੰਗ ਜਿਹੜਾ ਭੌਰ ਹੈ ਉਹ ਵੀ ਉਹੀ ਹੈ ਇੱਕ ਹੈ ਮਨ ਵੀ ਇੱਕੋ ਹੀ ਹੈ ਫੁੱਲ ਵੀ ਇੱਕੋ ਹੀ ਹੈ ਹਿਰਦਾ ਵੀ ਉਹੀ ਹੈ ਮਨ ਵੀ ਉਹੀ ਹੈ ਸਾਰਿਆਂ ਦੇ ਇੱਕੋ ਹੀ ਹੈ ਸਾਰਿਆਂ ਦੇ ਅੰਦਰ ਇਹੀ ਤਰਵਰ ਪੈਦਾ ਹੋਣਾ ਇਹੀ ਫੁੱਲ ਪੈਦਾ ਹੋਣਾ ਇਹੀ ਮਨ ਭੋਰਾ ਬਣ ਠੀਕ ਹੈ ਜੀ ਤਰਵਰ ਤੋਂ ਭਾਵ ਵੀ ਜੇ ਇੱਕ ਹੋਏ ਤਾਂ ਉੱਗਵੇ ਹੈ ਜੀ ਹੋਏ ਤਾਂ ਉੱਗਵੇ ਜਦ ਉੱਗਵੇ ਅੱਛਾ ਤਾਂ ਹੀ ਕੰਡੀਸ਼ਨ ਆ ਵੀ ਤਰਵਰ ਹੋਣ ਵਾਸਤੇ ਏਕ ਹੋਣਾ ਪਊ ਪਹਿਲਾਂ ਹੈ ਜੀ ਕਿਤੇ ਬਾਅਦ ਉੱਗੂਗਾ ਠੀਕ ਹੈ ਜੀ ਉਹ ਏਕ ਹੋਏ ਤੇ ਉਹੀ ਫੁੱਲ ਤੇ ਉਹੀ ਪਿਰੰਗ ਹੈ ਹਾਂ ਉਹੀ ਪਿਰੰਗ ਉਹੀ ਰਸ ਉਹੀ ਮਨ ਮਨ ਫਿਰ ਰਸ ਅੰਦਰ ਹੀ ਆਉਂਦਾ ਨਾਮ ਨਾਲ ਜੁੜ ਜਾਂਦਾ ਹਾਂਜੀ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਨਾ ਜਿਹੜੇ ਗੁਰਮੁਖ ਜਨ ਗਿਆਨੀ ਗਿਆਨਵਾਨ ਆਦਮੀ ਆਪਣੇ ਮਨ ਨਾਲ ਤਕੜਾ ਲੂਜਦੇ ਨੇ ਆਪਣੇ ਮਨ ਨੂੰ ਬਣਾਉਂਦੇ ਨੇ ਇਹ ਆ ਖਾਲਸਾ ਸੋਜੋ ਕਰੇ ਨਿਤ ਜੰਗ ਆਪਣੇ ਮਨ ਨਾਲ ਲੜਨਾ ਹੈ ਹੋਰ ਕਿਸੇ ਨਾਲ ਨਹੀਂ ਲੜਨਾ ਮਨੇ ਸਿਉ ਤੇ ਸੂਰੇ ਪ੍ਰਧਾਨਾ ਉਹੀ ਸੂਰਮੇ ਨੇ ਉਹੀ ਪ੍ਰਧਾਨ ਨੇ ਉਹੀ ਭਗਤੀ ਤੱਕ ਪਹੁੰਚਦੇ ਨੇ ਪ੍ਰਪਾਨ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇਂ ਦਰਗਾਹ ਮਾਨ ਉਹੀ ਬਣਦੇ ਨੇ ਆਪਣੇ ਮਨ ਨੂੰ ਜਿੱਤ ਕੇ ਲੋਕਾਂ ਨਾਲ ਨਹੀਂ ਲੜਨਾ ਆਪਣੇ ਮਨ ਨਾਲ ਲੜਨਾ ਹਰ ਸੇਤੀ ਸਦਾ ਮਿਲ ਰਹੇ ਉਹ ਹਰ ਦੇ ਨਾਲ ਸਦਾ ਹੀ ਮਿਲੇ ਰਹਿੰਦੇ ਨੇ ਆਪਣੀ ਅੰਤਰਾਤਮਾ ਨਾਲ ਸਦਾ ਹੀ ਮਿਲੇ ਰਹਿੰਦੇ ਨੇ ਜਿਨੀ ਆਪ ਪਛਾਣਾ ਜਿਨ੍ਹਾਂ ਨੇ ਆਪਣਾ ਆਪ ਪਛਾਣ ਲਿਆ ਜਿਨ੍ਹਾਂ ਨੇ ਆਤਮ ਦਰਸ਼ਨ ਕਰ ਲਿਆ ਹਾਂਜੀ ਠੀਕ ਹੈ ਜੀ ਜਿਨਨੇ ਆਪਣਾ ਮੂਲ ਪਛਾਣ ਲਿਆ ਹੈ ਜੀ ਹਾਂਜੀ ਹਾਂ ਗਿਆਨੀਆਂ ਕਾ ਇਹ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨ ਗਿਆਨੀਆਂ ਦਾ ਇਹ ਗਿਆਨੀਆਂ ਦਾ ਧਰਮ ਹੈ ਅਗਿਆਨੀਆਂ ਦਾ ਧਰਮ ਨਹੀਂ ਹੈ ਗਿਆਨ ਹਾਸਲ ਕਰਨਾ ਹੀ ਸਾਡਾ ਟੀਚਾ ਹੈ ਜੇ ਗਿਆਨ ਤਾਂ ਧਰਮ ਹੈ ਜੇ ਗਿਆਨ ਨਹੀਂ ਤਾਂ ਧਰਮ ਹੀ ਨਹੀਂ ਹੁੰਦਾ ਸਮਾਧੀ ਵਾਲਾ ਧਰਮ ਨਹੀਂ ਹੈ ਮੌਲਾ ਫੇਰਨਾ ਕੋਈ ਧਰਮ ਨਹੀਂ ਹੈ ਇਹ ਤੇ ਗਿਆਨ ਹਾਸਲ ਕਰਨਾ ਧਰਮ ਹੈ ਤੇ ਆਤਮ ਗਿਆਨੀ ਹੋਣਾ ਧਰਮ ਹੈ ਆਤਮ ਗਿਆਨ ਤੱਕ ਪਹੁੰਚਣਾ ਆਪਣੇ ਮੂਲ ਦਾ ਗਿਆਨ ਕਰ ਲੈਣਾ ਆਪਣੇ ਆਪ ਨੂੰ ਇੱਕ ਕਰ ਲੈਣਾ ਇਹ ਧਰਮ ਹੈ ਗਿਆਨੀਆਂ ਦਾ ਇਹ ਮਹੱਤ ਹੈ ਮਨ ਮਾਹੇ ਸਮਝੋ ਗਿਆਨੀਆਂ ਦਾ ਮਹੱਤਵ ਕੀ ਹੈ ਆਪਣੇ ਮਨ ਚ ਸਮਾ ਜਾਂਦੇ ਨੇ ਆਪਣੇ ਆਪ ਚ ਸਮਾ ਜਾਂਦੇ ਨੇ ਆਪਣੇ ਅੰਤਰਮਨ ਦੇ ਵਿੱਚ ਬਾਹਲਾ ਮਨ ਸਮਾ ਜਾਂਦਾ ਹਰ ਜੀਵ ਕਾ ਮਹਿਲ ਪਾਇਆ ਸੱਚ ਲਾਏ ਧਿਆਨ ਹਰ ਜੀਓ ਕਾ ਮਹਿਲ ਹਰ ਹੈ ਨਾ ਘਟ ਘਟ ਮੈਂ ਹਰ ਜੀ ਪਸੇ ਹਰ ਜੀਓ ਕਾ ਜਿਹੜਾ ਮਹਿਲ ਹੈ ਹਰ ਦੇ ਮਹਿਲ ਦੇ ਵਿੱਚ ਪਹੁੰਚ ਜਾਂਦੇ ਨੇ ਹਰ ਜੀਓ ਦੇ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਨੇ ਸੱਚ ਲਾਏ ਧਿਆਨ ਜਦੋਂ ਸੱਚ ਨਾਲ ਧਿਆਨ ਉਹਨਾਂ ਦਾ ਹਮੇਸ਼ਾ ਲਈ ਜੁੜਿਆ ਰਹਿੰਦਾ ਉਸੇ ਮਹਿਲ ਦੇ ਵਿੱਚ ਰਹਿ ਕੇ ਹੀ ਸਰੀਰ ਛੱਡਦੇ ਨੇ ਉਸ ਮਹਿਲ ਦੇ ਵਿੱਚ ਬੈਠੇ ਹੋਏ ਸਰੀਰ ਛੱਡ ਦਿੰਦੇ ਨੇ ਮਾਇਆ ਛੱਡ ਜਾਂਦੇ ਠੀਕ ਹੈ ਜੀ ਹਾਂ ਜੀ ਜਦੋਂ ਮਨ ਮਾਹੇ ਸਮਾਨਾ ਕਹਿੰਦੇ ਆ ਇਹ ਫਿਰ ਮਨ ਨੇ ਚਿੱਤ ਵਿੱਚ ਸਮਾਉਣਾ ਜੀ ਮਨ ਮਨ 'ਚ ਸਮਾ ਗਿਆ ਮਨ ਚਿੱਤ 'ਚ ਸਮਾ ਗਿਆ ਮਨ ਆਪਣੇ ਆਪ 'ਚ ਸਮਾ ਗਿਆ ਇੱਕੋ ਹੀ ਗੱਲ ਅੱਛਾ ਜੀ ਹੋ ਗਿਆ ਇੱਕ ਮਨ ਹੋ ਗਿਆ ਤੇ ਜਿਹੜਾ ਜੀਓ ਆਉਂਦਾ ਉਹਰੇ ਹਰ ਜੀਓ ਜੀਓ ਤਾਂ ਜੀਵ ਵਾਸਤੇ ਆ ਰਿਹਾ ਨਾ ਜੀ ਨਹੀਂ ਨਹੀਂ ਨਹੀਂ ਹੂੰ ਇਹ ਰਿਸਪੈਕਟ ਵਾਸਤੇ ਆ ਹਾਂ ਰਿਸਪੈਕਟਡ ਲਫ਼ਜ਼ ਹੈ ਲੇਖਾ ਪੈਂਦਾ ਵੀ ਜੀਓ ਦੀ ਗੱਲ ਨਾਲ ਹੁੰਦੀ ਹੋਵੇ ਕਿਹਨੇ ਪਾਇਆ ਫਿਰ ਜੀਓ ਨੇ ਤਾਂ ਉਹਨੇ ਤਾਂ ਮਹਿਲ ਪਾਇਆ ਹੈ ਠੀਕ ਹੈ ਜੀ ਜਿਨ ਗੁਰ ਪ੍ਰਸਾਦੀ ਮਨ ਜਿੱਤਿਆ ਜਗ ਤਿਨਹ ਜਿਤਾਨਾ ਜਿਨ ਗੁਰ ਪ੍ਰਸਾਦੀ ਮਨ ਜਿੱਤਿਆ ਮਨ ਜਿੱਤੇ ਤੇ ਬਿਨਾ ਉਤੇ ਜਾਂਦਾ ਹੀ ਨਹੀਂ ਇਹ ਸੰਸਾਰ ਕਦੋਂ ਛੱਡਦਾ ਜਾਂ ਮਨ ਜਿੱਤਿਆ ਜਾਂਦਾ ਤਾਂ ਛੱਡਦਾ ਸੰਸਾਰ ਜਗ ਤੇ ਜਿਤਾਨਾ ਉਹਨਾਂ ਨੇ ਜੱਗੇ ਜਿੱਤ ਲਿਆ ਸਮਝ ਲਓ ਜਿਨ੍ਹਾਂ ਨੇ ਗਿਆਨ ਦੀ ਕਿਰਪਾ ਨਾਲ ਆਪਣਾ ਮਨ ਸਮਝਾ ਲਿਆ ਉਹਨਾਂ ਨੇ ਸੰਸਾਰ ਚੋਂ ਬਾਜੀ ਜਿੱਤ ਕੇ ਲੈ ਗਏ ਸੰਸਾਰ ਫਸਿਆ ਹੋਇਆ ਉਹ ਬਾਹਰ ਨਿਕਲ ਗਏ ਠੀਕ ਹੈ ਜੀ ਜਿਹੜੇ ਜਮਤਕਾਲ ਨੂੰ ਸੰਸਾਰ ਮਿਲ ਕੇ ਸਾਰਾ ਨਹੀਂ ਤੋੜ ਸਕਦਾ ਉਹਨਾਂ ਨੇ ਕੱਲਿਆ ਨਹੀਂ ਤੋੜਤਾ ਇਹ ਸੰਸਾਰ ਸੰਸਾਰ ਤੋਂ ਸ਼ਕਤੀਸ਼ਾਲੀ ਹੋ ਗਏ ਬੁੱਧ ਬਲ ਉਹਨਾਂ ਕੋ ਸਾਰੇ ਸੰਸਾਰ ਨਾਲੋਂ ਜ਼ਿਆਦਾ ਹੈ ਬੁੱਧ ਬਲ ਦੀ ਗੱਲ ਹੈ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ